ਪਰਮ ਸਤਕਾਰਯੋਗ ਸਾਧ ਸੰਗਤ ਜੀ ਪ੍ਰਬੰਧਕਾਂ ਦੇ ਹੁਕਮ ਅਨੁਸਾਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ੀ ਬੁੱਧੀ ਅਨੁਸਾਰ ਮੈਂ ਆਪ ਜੀ ਨਾਲ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਬਾਰੇ ਕੁਝ ਦੂਸਰੀਆਂ ਸੰਪਰਦਾਵਾਂ ਨਾਲੋਂ ਕਈ ਸਾਡੇ ਅਲੱਗ ਨਿਯਮ ਹਨ ਇੱਕ ਹੀ ਗੱਲ ਮੈਂ ਅਰਜ ਕਰਦਿਆਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜੋ ਗੁਰਬਾਣੀ ਵਿੱਚ ਜਿਸ ਲਗ ਮਾਤਰ ਜਿਸ ਤਰ੍ਹਾਂ ਲਿਖੀਆਂ ਨੇ ਸਾਨੂੰ ਉਸੇ ਤਰ੍ਹਾਂ ਉਹਨਾਂ ਦਾ ਬੋਲਣ ਦਾ ਹੁਕਮ ਹੈ ਨਾ ਉਹਨੂੰ ਬਦਲਣ ਦਾ ਕੋਈ ਹੁਕਮ ਹੈ ਨਾ ਉਹਨੂੰ ਛੱਡਣ ਦਾ ਹੁਕਮ ਹੈ ਨਾ ਕੋਈ ਵਾਧੂ ਲਾਣ ਦਾ ਹੁਕਮ ਹੈ ਸਿਰਫ ਇੱਕ ਹੀ ਅਦਕ ਦੀ ਉਦੋਂ ਕਾਰਡ ਨਹੀਂ ਸੀ ਮੈਂ ਸੰਖੇਪ ਵਿੱਚ ਹੀ ਅਰਜ ਕਰਾਂਗਾ ਜੇ ਸਾਧ ਸੰਤ ਕਿਰਪਾ ਕਰਕੇ ਜਿੰਨਾ ਚਿਰ ਸੁਣੇਗੀ ਤਾਂ ਉਸ ਤੋਂ ਵੀ ਪਹਿਲਾਂ ਮੈਂ ਖਤਮ ਕਰ ਦਿਆਂਗਾ ਅਦਕ ਦੀ ਕਾਢ ਨਹੀਂ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਪੜੋ ਉਹਨਾਂ ਦੀ ਰਚਨਾ ਉਹਦੇ ਵਿੱਚ ਜ਼ਰੂਰ ਅਦਕ ਦੀ ਵਰਤੋਂ ਕੀਤੀ ਹੈ ਪੰਜ ਅੱਖਰ ਜਿਹੜੇ ਅਖੀਰਲੇ ਹੁੰਦੇ ਨੇ ਬਿੰਦੀ ਵਾਲੇ ਉਹਨਾਂ ਦੀ ਵਰਤੋਂ ਵੀ ਉਦੋਂ ਨਹੀਂ ਸੀ ਹੁੰਦੀ ਉਹਨਾਂ ਦੀ ਵਰਤੋਂ ਵੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਕੀਤੀ ਗਈ ਹੈ ਤੇ ਇਹ ਮੈਂ ਅਖੀਰਲੀ ਗੱਲ ਤਾਂ ਕਹੀ ਹੈ ਵੀ ਅਸੀਂ ਉਹਦੇ ਤੇ ਅਦਕ ਲਾਣਾ ਜਿਹੜਾ ਉਹ ਕੋਲੋਂ ਲਾਣੇ ਆ ਅਦਕ ਲਾ ਕੇ ਕਈ ਪਾਠ ਬਣਦੇ ਨੇ ਉਹਨਾਂ ਦਾ ਅਰਥ ਜਿਹੜਾ ਹੋਰ ਬਣਦਾ ਹੈ ਜੇ ਅਦਕ ਨਹੀਂ ਲਾਂਦੇ ਹੋਰ ਬਣਦਾ ਹੈ ਅੱਗੇ ਜਾ ਕੇ ਮੈਂ ਅਰਜ਼ ਕਰਾਂਗਾ ਇਸ ਤਰ੍ਹਾਂ ਮਤਲਬ ਕੁੱਲ ਮਿਲਾ ਕੇ ਮੇਰਾ ਭਾਵ ਇਹ ਵੇ ਕਿ ਅਸੀਂ ਕੋਈ ਵੀ ਅੱਖਰ ਨਾ ਵਾਧੂ ਲਾ ਸਕਨੇ ਆ ਨਾ ਘੱਟ ਲਾ ਸਕਦੇ ਨੇ ਸਿਰਫ ਅਦਕ ਦੀ ਵਰਤੋਂ ਅਸੀਂ ਜ਼ਿਆਦਾ ਕਰਨੇ ਆ ਜਿਹੜੀ ਉਸ ਤੋਂ ਵੱਧ ਕਰਨੇ ਆ ਜਿੱਥੇ ਲੋੜ ਹੁੰਦੀ ਹੈ ਪਿਛਲੇ ਇਤਿਹਾਸ ਜੇ ਪੜੋ ਤੇ ਪਤਾ ਲੱਗੇਗਾ ਗੁਰੂ ਸਾਹਿਬਾਨ ਜਿਹੜੇ ਪਿਛਲੇ ਹੋਏ ਨੇ ਉਹਨਾਂ ਨੂੰ ਗੁਰਬਾਣੀ ਜਿਹੜੀ ਹੈ ਸ਼ੁੱਧ ਪੜਨ ਵਾਸਤੇ ਉਹਨਾਂ ਸਭ ਨੂੰ ਹੁਕਮ ਦਿੱਤਾ ਹੈ ਸਤਿਗੁਰੂ ਰਾਮ ਸਿੰਘ ਦੇ ਹੁਕਮਨਾਮੇ ਵਿੱਚ ਜਿੱਥੇ ਅਖੰਡ ਪਾਠ ਦੀ ਮਰਿਆਦਾ ਹੈ ਉੱਥੇ ਉਹਨਾਂ ਨੇ ਇਹ ਕਿਹਾ ਹੈ ਜਿਹੜਾ ਕੁਝ ਤੁਸੀਂ ਪਾਠੀ ਦੇ ਮੂੰਹ ਵਿੱਚ ਪਾਉਂਦੇ ਹੋ ਮੇਰੇ ਮੂੰਹ ਵਿੱਚ ਪੈਂਦਾ ਪਰ ਨਾਲ ਪਾਠੀ ਦਾ ਫਰਜ਼ ਵੀ ਦੱਸਿਆ ਵੀ ਲਗ ਤੋਂ ਕੰਨਾ ਸੋਧ ਕੇ ਪੜੋ ਉਹ ਦੋਵੇਂ ਗੱਲਾਂ ਸਾਨੂੰ ਯਾਦ ਜਿੱਥੇ ਮੇਰਾ ਹੱਕ ਬਣਦਾ ਉੱਥੇ ਮੈਂ ਆਪਣਾ ਫਰਜ਼ ਵੀ ਪਛਾਣਾ ਇਸ ਬਾਰੇ ਮੈਂ ਕੁਝ ਥੋੜੀਆਂ ਜੀਆਂ ਅਰਜ਼ਾਂ ਕਰਾਂਗਾ ਵਿਆਕਰਨ ਦੇ ਹਿਸਾਬ ਨਾਲ ਕਿਸੇ ਅੱਖਰ ਕੁਝ 35 ਅੱਖਰੀ ਜਿਹੜੀ ਲਿਖੀ ਹੈ ਉਹਦੇ ਵਿੱਚ 35 ਅੱਖਰ ਨੇ ਤੇ ਉਹਨੂੰ ਅਸੀਂ ਇੱਕ ਅੱਖਰ ਨੂੰ ਊੜਾ ਐੜਾ ਈੜੀ ਸੱਸਾ ਇਹ ਜਿਹੜਾ ਇਹਨੂੰ ਅੱਖਰ ਕਹਿੰਦੇ ਆ ਇੱਕ ਤੋਂ ਵੱਧ ਅੱਖਰਾਂ ਨੂੰ ਜੋੜ ਕੇ ਜਿਹਦਾ ਕੋਈ ਭਾਵ ਨਿਕਲਦਾ ਹੈ ਉਹਨੂੰ ਸ਼ਬਦ ਕਿਹਾ ਜਾਂਦਾ ਹੈ ਜੇ ਕਈ ਸ਼ਬਦਾਂ ਦੇ ਇਕੱਠ ਨੂੰ ਜਿਹਦਾ ਫਿਰ ਕੁਝ ਭਾਵ ਨਿਕਲਦਾ ਹੈ ਉਹਨੂੰ ਅਸੀਂ ਵਾਕ ਕਹਿੰਦੇ ਆ ਇਹਦੇ ਵਿੱਚ ਮੈਂ ਅਰਜ਼ਾਂ ਕਰਨੀਆਂ ਨੇ ਵੀ ਉਹਦੇ ਵਿੱਚ ਕੁਝ ਤੇ ਅੱਖਰ ਲਾਏ ਜਾਂਦੇ ਨੇ ਕੁਝ ਉਹਨਾਂ ਨੂੰ ਮਿਲਾਉਣ ਵਾਸਤੇ ਮਾਤਰਾਵਾਂ ਦਾ ਪ੍ਰਯੋਗ ਹੁੰਦਾ ਹੈ ਕੁਝ ਭਾਸ਼ਾਵਾਂ ਐਸੀਆਂ ਨੇ ਜਿਵੇਂ ਇੰਗਲਿਸ਼ ਹੈ ਉਹਦੇ ਵਿੱਚ ਮਾਤਰਾ ਦੀ ਵਰਤੋਂ ਨਹੀਂ ਸਿਰਫ ਅੱਖਰ ਹੀ ਅੱਖਰ ਨੇ ਇਹਦੇ ਵਿੱਚ ਬਾਕੀ ਜਿਹੜੀਆਂ ਸਾਡੀ ਹਿੰਦੀ ਹੈ ਜਾਂ ਇਹ ਗੁਰਮੁਖੀ ਹੈ ਪੰਜਾਬੀ ਭਾਸ਼ਾ ਹੈ ਇਹਦੇ ਵਿੱਚ ਕੁਝ ਮਾਤਰਾਵਾਂ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਪਹਿਲੋ ਮੁਕਤਾ ਹੈ ਉਹ ਭਾਵੇਂ ਦਿਸਦੀ ਨਹੀਂ ਪਰ ਹੈ ਉਹ ਮਾਤਰਾ ਕੰਨਾ ਸਿਆਰੀ ਬਿਆਰੀ ਔਂਕੜ ਦੁਲੈਂਕੜ ਲਾਂ ਦੁਲਾਂ ਫਿਰ ਉਸ ਤੋਂ ਬਾਅਦ ਟਿੱਪੀ ਇਹਨਾਂ ਇਹਨਾਂ ਦੀ ਵਰਤੋਂ ਤੋਂ ਬਿਨਾ ਕੋਈ ਭਾਵ ਪੂਰਾ ਨਹੀਂ ਹੋ ਸਕਦਾ ਕਿਸੇ ਸ਼ਬਦ ਦਾ ਵੀ ਇਹਨਾਂ ਨੂੰ ਫਿਰ ਸਿਆਣੇ ਜਿਹੜੇ ਨੇ ਵਿਆਕਰਨ ਦੇ ਅਨੁਸਾਰ ਦੋ ਭਾਗਾਂ 'ਚ ਵੰਡਦੇ ਨੇ ਮਾਤਰਾ ਨੂੰ ਇੱਕ ਲਘੂ ਮਾਤਰਾ ਭਾਵ ਛੋਟੀ ਤੇ ਇੱਕ ਗੁਰੂ ਮਾਤਰਾ ਲਘੂ ਮਾਤਰਾ ਮੁਕਤਾ ਸਿਹਾਰੀ ਤੇ ਔਂਕੜ ਤਿੰਨ ਨੇ ਬਾਕੀ ਜਿਹੜੀਆਂ ਨੇ ਉਹ ਸਾਰੀਆਂ ਨੂੰ ਗੁਰੂ ਮਾਤਰਾ ਲਘੂ ਤੋਂ ਭਾਵ ਛੋਟਾ ਜਿਹਦੀ ਆਵਾਜ਼ ਥੋੜੀ ਏ ਤੇ ਗੁਰੂ ਦੀ ਜਿਸ ਦੀ ਆਵਾਜ਼ ਲੰਬੀ ਭਾਵ ਲਘੂ ਤੋਂ ਦੁਗਣੀ ਜਾਂ ਇਸ ਤਰ੍ਹਾਂ ਕਹਿ ਲਓ ਵੀ ਗੁਰੂ ਮਾਤਰਾ ਤੋਂ ਲਘੂ ਮਾਤਰਾ ਦੀ ਆਵਾਜ਼ ਜਿਹੜੀ ਹੈ ਉਹ ਅੱਧੀ ਹੁੰਦੀ ਹੈ ਇਹਨਾਂ ਮਾਤਰਾਵਾਂ ਨੂੰ ਬੁਲਾਉਣ ਵਾਸਤੇ ਜ਼ਿਆਦਾ ਸਾਨੂੰ ਮੁਸ਼ਕਲ ਆਉਂਦੀ ਏ ਜਦੋਂ ਅਸੀਂ ਅਖੀਰ ਤੇ ਕੋਈ ਸਾਨੂੰ ਲਘੂ ਮਾਤਰਾ ਆਉਂਦੀ ਏ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਬੁਲਾਣਾ ਹੈ ਜਾਂ ਮਤਲਬ ਕੁਝ ਮੁਕਤੇ ਅੱਖਰ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਣਾਣਾ ਹੁਕਮੀ ਹੋਵਨ ਆਕਾਰ ਕੁਛ ਕੁਛ ਮੈਂ ਛੋਟੀ ਛੋਟੀ ਅਰਜ ਕਰਾਂਗਾ ਪਹਿਲੋਂ ਮੁਕਤਾ ਅੱਖਰ ਜਿਹੜਾ ਹੈ ਉਹ ਲਘੂ ਮਾਤਰਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇੱਥੇ ਨੰਨਾ ਜਿਹੜਾ ਹੈ ਉਹ ਮੁਕਤਾ ਹੈ ਜੇ ਉਸ ਨੰਨੇ ਨੂੰ ਤੁਸੀਂ ਥੋੜਾ ਜਿਹਾ ਲੰਬਾ ਕਰਦੇ ਹੋ ਤੇ ਉਹ ਗੁਰੂ ਮਾਤਰਾ ਭਾਵ ਕੰਨਾ ਲੱਗ ਜਾਂਦਾ ਹੈ ਇਸ ਤੇ ਬੁਲਾਉਣ ਦਾ ਸੌਖਾ ਢੰਗ ਜਿਹੜਾ ਹੁਕਮੀ ਨੇ ਆਕਾਰ ਹੁਕਮ ਨਾ ਕਹਾ ਜਾਈ ਨੰਨੇ ਤੋਂ ਬਾਅਦ ਮੁਕਤੇ ਅੱਖਰ ਤੋਂ ਬਾਅਦ ਜਿਹੜਾ ਪਿੱਛੇ ਸ਼ਬਦ ਆਉਂਦਾ ਹੈ ਉਸ ਨੂੰ ਤੁਸੀਂ ਛੇਤੀ ਮੂੰਹੋਂ ਕੱਢੋ ਹੁਕਮ ਨਾ ਕਹਾ ਜਾਈ ਹੁਕਮ ਨਾ ਕਹਾ ਜਾਈ ਕਹੋਗੇ ਤੇ ਫਿਰ ਉਸ ਤੋਂ ਬਾਅਦ ਉਹ ਮੁਕਤਾ ਜਿਹੜਾ ਉਹ ਮੁਕਤੇ ਦੀ ਆਵਾਜ਼ ਨਹੀਂ ਰਵੇਗੀ ਲਘੂ ਮਾਤਰਾ ਦੀ ਥਾਂ ਗੁਰੂ ਮਾਤਰਾ ਬੋਲੇਗੀ ਨਾ ਹੋ ਜਾਏਗਾ ਨਾ ਇਸ ਵਾਸਤੇ ਤਾਂ ਹਉਮੈ ਕਹੈ ਨਾ ਕੋਏ ਉੱਥੇ ਵੀ ਤੱਤਾ ਜਿਹੜਾ ਮੁਕਤਾ ਹੈ ਭਾ ਮੇਰਾ ਮੁਕਤੇ ਅੱਖਰ ਤੋਂ ਇਸ ਤਰ੍ਹਾਂ ਸੀ ਕਈ ਮਾਤਰਾਵਾਂ ਨੂੰ ਅਸੀਂ ਸਮਝਨੇ ਆ ਵੀ ਇਹ ਵਾਧੂ ਜੀਆਂ ਲੱਗੀਆਂ ਹੀਆਂ ਨੇ ਸਿਹਾਰੀ ਨੂੰ ਜਾਂ ਅਖੀਰ ਤੇ ਔਂਕੜ ਜਿਹੜਾ ਹੈ ਪਰ ਉਹਨਾਂ ਦਾ ਕੋਈ ਨਾ ਕੋਈ ਭਾਵ ਹੈ ਮੈਂ ਕੁਝ ਕੁ ਸ਼ਰਧਾਂ ਕਰਾਂਗਾ ਉਹ ਬਿਨਾ ਭਾਵ ਤੋਂ ਬਿਲਕੁਲ ਉੱਥੇ ਨਹੀਂ ਲੱਗੀਆਂ ਹੀਆਂ ਤੇ ਜੇ ਅਸੀਂ ਵਾਧੂ ਹੀ ਬੁਲਾਣੇ ਆ ਤਾਂ ਵੀ ਗਲਤੀ ਏ ਜੇ ਘੱਟ ਬੁਲਾਣੇ ਆ ਤਾਂ ਵੀ ਗਲਤੀ ਏ ਇਸ ਤੋਂ ਪਹਿਲਾਂ ਮੈਂ ਕੁਝ ਅੱਖਰਾਂ ਬਾਰੇ ਅਰਜ਼ ਕਰਦਿਆਂ ਊੜਾ ਐੜਾ ਈੜੀ ਸੱਸਾ ਹਾਹਾ ਕੁਛ ਅੱਖਰ ਅੱਗੇ ਚੱਲ ਕੇ ਊੜਾ ਐੜਾ ਈੜੀ ਇਹਨਾਂ ਦਾ ਆਪਣਾ ਹੀ ਰੂਪ ਹੈ ਅੱਗੇ ਜਾ ਕੇ ਕੁਝ ਸ਼ਬਦ ਐਸੇ ਨੇ ਜਿਹੜੇ ਆਪਣੇ ਦੋ ਅੱਖਰਾਂ ਨਾਲ ਉਹਨਾਂ ਦੋਵਾਂ ਅੱਖਰਾਂ ਨੂੰ ਜਿਹੜੇ ਕਿ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਉਹਦੇ ਦੇਖਣ ਜਿੱਥੇ 52 ਅੱਖਰੀ ਲਿਖੀ ਏ ਉਹਨਾਂ ਅੱਖਰਾਂ ਦਾ ਜਿਹੜਾ ਜੋੜ ਏ ਕੁਝ ਅੱਖਰ ਐਸੇ ਨੇ ਜਿਹੜੇ ਕਿ ਆਪਣੇ ਹੀ ਦੋ ਅੱਖਰ ਪਹਿਲਾ ਅੱਖਰ ਮੁਕਤਾ ਦੂਸਰਾ ਅੱਖਰ ਉਹੀ ਲਾ ਕੇ ਤੇ ਉਹਨੂੰ ਕੰਨਾ ਲਾ ਕੇ ਬੁਲਾਇਆ ਜਾਂਦਾ ਹੈ ਜਿਸ ਤਰ੍ਹਾਂ ਮਤਲਬ ਕੱਕਾ ਕੱਕਾ ਜਦੋਂ ਅਸੀਂ ਕੱਕਾ ਉਸ ਤਰ੍ਹਾਂ ਲਿਖਣਾ ਹੈ ਅੱਖਰ ਲਿਖਣਾ ਉਹ ਹੋਰ ਹੈ ਜਦੋਂ 52 ਅੱਖਰੀ 'ਚ ਲਿਖਾਂਗੇ ਉਦੋਂ ਕੱਕਾ ਕੱਕੇ ਨੂੰ ਕੰਨਾ ਭਾਵ ਕੱਕਾ ਕੁਛ ਅੱਖਰ ਕੱਕਾ ਖੱਖਾ ਗੱਗਾ ਕੱਗਾ ਗੰਗਾ ਕੁਛ ਇਹਦੇ ਵਿੱਚ ਮੈਂ ਨਾਲ ਲੱਗਦੀ ਅਰਜ ਕਰਦਿਆਂ ਪਹਿਲੀ ਲਾਈਨ ਛੱਡ ਕੇ 35 ਅੱਖਰੀ ਦੀ ਤੇ ਅਖੀਰਲੀ ਲਾਈਨ ਛੱਡ ਦਿਓ ਵਿਚਲੀਆਂ ਪੰਜ ਲਾਈਨਾਂ ਜਿਹੜੀਆਂ ਨੇ ਉਹਦੇ ਵਿੱਚ ਹਰ ਇੱਕ ਅੱਖਰ ਦਾ ਹਰ ਇੱਕ ਲਾਈਨ ਦਾ ਜਿਹੜਾ ਚੌਥਾ ਅੱਖਰ ਹੈ ਉਹਨੂੰ ਬੁਲਾਉਣ ਲੱਗਿਆਂ ਸਾਵਧਾਨੀ ਵਰਤਣੀ ਚਾਹੀਦੀ ਨਹੀਂ ਤੇ ਉਹ ਗਲਤ ਬੋਲਦਾ ਜਦੋਂ ਸੁਥੀ ਊੜਾ ਕੱਕਾ ਖੱਖਾ ਗੱਗਾ ਕੱਗਾ ਅਖੀਰਲਾ ਚੌਥਾ ਅੱਖਰ ਜਿਹੜਾ ਉਹ ਕੱਗਾ ਹੈ ਜਦੋਂ ਤੁਸੀਂ ਆਰਾਮ ਨਾਲ ਬੋਲੋਗੇ ਆਪਣੇ ਸਹਿਜ ਸੁਭਾ ਉਹ ਅੱਖਰ ਜਿਹੜਾ ਬਿਲਕੁਲ ਠੀਕ ਨਹੀਂ ਬੋਲਦਾ ਕੱਗਾ ਮੇਰੀ ਆਵਾਜ਼ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਇੱਕ ਪਹਿਲਾ ਗੱਗਾ ਬੋਲਿਆ ਦੂਜਾ ਜਿਹੜਾ ਗੱਗਾ ਬੋਲਦਾ ਹੈ ਇਸੇ ਤਰ੍ਹਾਂ ਹੀ ਚੱਚਾ ਛੱਛਾ ਜੱਜਾ ਚੱਜਾ ਚੱਜਾ ਬੁਲਾਉਂਗੇ ਭਾਵ ਮੇਰਾ ਕਹਿਣ ਤੋਂ ਜਿਹੜਾ ਚੌਥਾ ਅੱਖਰ ਏ ਉਹ ਦੋ ਅੱਖਰਾਂ ਦਾ ਆਪਣਾ ਜੋੜ ਏ ਜਿਸ ਤਰ੍ਹਾਂ ਮੈਂ ਨਿਯਮ ਦੱਸਿਆ ਪਰ ਉਹਦੇ ਵਿੱਚ ਸਾਡੇ ਕੋਲ ਉਹ ਅਖੀਰਲਾ ਅੱਖਰ ਜਿਹੜਾ ਹੈ ਚੌਥੇ ਅੱਖਰ ਦੇ ਨਾਲ ਜਿਹੜਾ ਚੌਥਾ ਅੱਖਰ ਦੁਬਾਰਾ ਕੰਨਾਂ ਵਾਲਾ ਬੋਲਣਾ ਹੈ ਉਹ ਨਹੀਂ ਬੋਲਿਆ ਜਾਂਦਾ ਉਹ ਜਿਹੜਾ ਉਹ ਉਸ ਤੋਂ ਪਹਿਲਾ ਅੱਖਰ ਬੋਲਿਆ ਜਾਂਦਾ ਹੈ ਕੱਕਾ ਖੱਖਾ ਭਾਵ ਤੀਜਾ ਅੱਖਰ ਕੱਕਾ ਖੱਖਾ ਗੱਗਾ ਤੀਜਾ ਹੈ ਜਦੋਂ ਅਸੀਂ ਕੱਗਾ ਬੋਲਨੇ ਆ ਕੱਗਾ ਗਾ ਬੋਲਿਆ ਜਾਂਦਾ ਉਹਦੇ ਬੋਲਣ ਦਾ ਢੰਗ ਇਹ ਵੇ ਪਈ ਪਹਿਲਾਂ ਤੁਸੀਂ ਘਾ ਜਿਹੜਾ ਨਾ ਉਹਨੂੰ ਭਾਰਾ ਕਰ ਲਓ ਘਾ ਗੱਗਾ ਜਾਂ ਕੱਗਾ ਇਸ ਤਰ੍ਹਾਂ ਕਹੋ ਜਿਸ ਤਰ੍ਹਾਂ ਤੁਹਾਨੂੰ ਸੌਖਾ ਜਾਪਦਾ ਭਾਵ ਦੂਜਾ ਅੱਖਰ ਜਿਹੜਾ ਹੈ ਕਿਉਂਕਿ ਜਦੋਂ ਇਹਦਾ ਭਾਵ ਇਹ ਵੀ ਜਦੋਂ ਅਸੀਂ ਦੋ ਅੱਖਰ ਕਿਧਰੇ ਸਾਂਝੇ ਆਉਂਦੇ ਨੇ ਉਦੋਂ ਅਸੀਂ ਤੱਦਾ ਤੱਦਾ ਧੂਰ ਪੁਨੀਤ ਤੇਰੇ ਜਨੂਆ ਬਾਵਣ ਅਖਰੀ ਚ ਪਾਠ ਹੁੰਦਾ ਉੱਥੇ ਤੱਦਾ ਬੋਲਾਂਗੇ ਇੱਕ ਦੱਦਾ ਬੋਲੇਗਾ ਇਸ ਵਾਸਤੇ ਦੱਦਾ ਜਦੋਂ ਦੋ ਅੱਖਰ ਇਹ ਜਿਹੜੇ ਨੇ ਪੰਜ ਅੱਖਰ ਜਿਹੜੇ ਹਰ ਇੱਕ ਲਾਈਨ ਇਹ ਦੋ ਵਿਚਕਾਰਲੀਆਂ ਪੰਜ ਲਾਈਨਾਂ ਵਿੱਚ ਪੰਜ ਅੱਖਰ ਚੌਥੇ ਥਾਂ ਤੇ ਆਉਂਦੇ ਨੇ ਉਹ ਜਦੋਂ ਦੋ ਅੱਖਰ ਇਕੱਠੇ ਆਉਣਗੇ ਉਦੋਂ ਉਹਨਾਂ ਦਾ ਰੂਪ ਬਦਲ ਜਾਏਗਾ ਜਦੋਂ ਦੋਵੇਂ ਬੋਲਾਂਗੇ ਉਦੋਂ ਉਹਨਾਂ ਨੂੰ ਠੀਕ ਤਰ੍ਹਾਂ ਬੋਲੋਗੇ ਧੱਦਾ ਤੇ ਇਹ ਜੇ ਅੱਖਰ ਇਹ ਹੀ ਪੰਜੇ ਜਿਹੜੇ ਨੇ ਕਿਸੇ ਸ਼ਬਦ ਦੇ ਪਹਿਲੋਂ ਆਉਂਦੇ ਨੇ ਉਦੋਂ ਹੋਰ ਰੂਪ ਹੋਵੇਗਾ ਜਦੋਂ ਉਸ ਤੋਂ ਬਾਅਦ ਬੋਲਾਂ ਕਿਸੇ ਅੱਖਰ ਤੋਂ ਬਾਅਦ ਆਉਣਗੇ ਕਿਸੇ ਸ਼ਬਦ ਵਿੱਚ ਉਦੋਂ ਇਹ ਜ਼ਰੂਰ ਆਪਣਾ ਰੂਪ ਵਟਾ ਲੈਂਦੇ ਨੇ ਜਿਸ ਤਰ੍ਹਾਂ ਮੈਂ ਉਦਾਹਰਨ ਦੇ ਤੌਰ ਤੇ ਦਿੰਦਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਤੋਂ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਆਧਾਰੋ ਆ ਐੜੇ ਤੋਂ ਬਾਅਦ ਤੱਦਾ ਆਇਆ ਉਹਨੂੰ ਆਧਾਰੋ जिसका सबसे ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਸ ਤਰ੍ਹਾਂ ਮਤਲਬ ਤੇ ਜਿੱਥੇ ਆਵਗਾ ਇਹ ਵਸਤ ਜੀ ਨਾ ਹਜਾਈ ਨਿਤ ਨਿਤ ਰੱਖ ਉਰ ਧਾਰੋ ਉਰ ਤੇ ਧਾਰੋ ਤੱਦਾ ਭਾਵ ਅਲੱਗ ਆਇਆ ਪਹਿਲਾ ਅੱਖਰ ਇਸ ਵਾਸਤੇ ਉਹਦਾ ਰੂਪ ਜਿਹੜਾ ਧਾ ਧਾਰੋ ਹੋਵੇਗਾ ਪਰ ਜੇ ਉਹ ਪਿੱਛੇ ਆਉਂਦਾ ਤੇ ਫਿਰ ਉਹਨੂੰ ਔਰ ਉਧਾਰ ਉਧਾਰੋ ਨਹੀਂ ਕਵਾਂਗੇ ਉਧਾਰੋ ਭਾ ਮੇਰਾ ਕਹਿਣ ਤੋਂ ਜੇ ਕਿਸੇ ਅੱਖਰ ਤੋਂ ਕਿਸੇ ਸ਼ਬਦ ਵਿੱਚ ਇਹ ਅੱਖਰ ਪੰਜ ਜਿਹੜੇ ਨੇ ਉਹ ਪਹਿਲੋਂ ਆਉਂਦੇ ਨੇ ਤੇ ਫਿਰ ਉਹ ਆਪਣੇ ਅਸਲੀ ਰੂਪ ਵਿੱਚ ਹੋਣਗੇ ਜਦੋਂ ਕਿਸੇ ਅੱਖਰ ਤੋਂ ਬਾਅਦ ਆਉਣਗੇ ਸੁਘੜ ਕੱਗਾ ਡਾੜਾ ਘਾੜ ਪੜਾਂਗੇ ਪਰ ਸੁਘੜ ਨੂੰ ਸੁਘੜ ਨਹੀਂ ਪੜਾਂਗੇ ਉਹਨੂੰ ਸੁਘੜ ਭਾਵ ਭਾਰਾ ਕਰਕੇ ਪੜਾਂਗੇ ਹਾਂਜੀ ਹਾਂ ਜੇ ਕੋਈ ਇਹਦੇ ਬਾਰੇ ਕੋਈ ਵਿਚਾਰ ਕਰਨੀ ਹੋਵੇ ਤੇ ਮੈਨੂੰ ਆ ਮਿਲੇ ਵਿਚਾਰ ਕਰ ਲਵਾਂਗੇ ਹੋਰ ਮੇਰਾ ਫੈਸਲਾ ਕੋਈ ਨਹੀਂ ਤੇ ਨਾ ਮੈਂ ਇੰਨਾ ਸਿਆਣਾ ਵਾਂ ਕਈ ਗੱਲਾਂ ਐਸੀਆਂ ਨੇ ਛੋਟਾ ਛੋਟਾ ਦੱਸਦਿਆਂ ਮੈਂ ਜਿਹੜਾ ਸਾਡੇ ਚ ਨਿਯਮ ਹੈ ਮਹੱਲੇ ਬਾਰੇ ਮਹੱਲਾ ਦੂਜਾ ਪਹਿਲਾ ਤੀਜਾ ਇਹਨੂੰ ਮਹੱਲਾ 1 2 3 ਨਹੀਂ ਬਣਨਾ ਪੜਨਾ 1 2 3 ਕਹਿ ਨਹੀਂ ਕਹਿਣਾ ਕਿਉਂਕਿ ਮਹੱਲਾ ਪਹਿਲਾ ਭਾਵ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਘਰ ਦੂਜਾ ਨਾਲ ਦੂਜਾ ਪਰ ਜਿੱਥੇ ਛੱਕੇ ਨਾਲ 3 ਲਿਖਿਆ ਹੈ ਅੰਕ ਉਥੇ ਛੱਕੇ ਤੀਜਾ ਨਹੀਂ ਪੜਨਾ ਉਥੇ ਛੱਕੇ 3 ਕਹਿਣਾ ਮੋਟੀ ਮੋਟੀ ਗੱਲ ਮੈਂ ਕਰਨਾ ਛੱਕੇ ਤਿੰਨ ਕਹਿਣਾ ਹੈ ਛੱਕੇ ਤੀਜਾ ਨਹੀਂ ਕਹਿਣਾ ਕਿਉਂਕਿ ਉਹ ਤੀਜਾ ਪਰ ਜੇ ਉਥੇ ਤਿੰਨ ਤਿੰਨ ਕਵਾਂਗੇ ਤਾਂ ਉਹਦਾ ਭਾਵ ਹੋਵੇਗਾ ਰਾਮਕਲੀ ਮਹੱਲਾ ਤੀਜਾ ਰਾਮਕਲੀ ਮਹੱਲਾ ਤਿੰਨ ਕਵਾਂਗੇ ਤੇ ਭਾਵ ਤੀਜਾ ਸ਼ਬਦ ਉਥੇ ਛੱਕੇ ਤਿੰਨ ਤੋਂ ਭਾਵ ਏ ਵੀ ਤਿੰਨ ਛੱਕੇ ਪੂਰੇ ਹੋ ਗਏ ਨੇ ਸਾਡੇ ਵਿੱਚ ਦੂਜੀਆਂ ਸੰਪਰਦਾਵਾਂ ਨਾਲੋਂ ਕਈ ਰਹਾਓ ਨੂੰ ਇੱਕ ਪਹਿਲੋਂ ਬੋਲਦੇ ਨੇ ਇੱਕ ਰਹਾਓ ਇੱਕ ਰਹਾਓ ਨਹੀਂ ਕਹਿਣਾ ਸਤਿਗੁਰੂ ਰਾਮ ਸਿੰਘ ਦੀ ਜਿਹੜੀ ਸਤਿਗੁਰੂ ਬਿਲਾਸ ਛਪਿਆ ਉਹਦੇ ਵਿੱਚ ਵੀ ਹੁਕਮ ਹੈ ਵੀ ਰਹਾਓ ਇੱਕ ਨਹੀਂ ਕਹਿਣਾ ਰਹਾਓ ਸਿਰਫ ਰਹਾਓ ਕਹਿਣਾ ਹੈ ਕਿਉਂਕਿ ਜਿੱਥੇ ਰਹਾਓ ਦੂਜਾ ਆਉਂਦਾ ਹੈ ਉਥੇ ਨਾਲ ਦੂਜਾ ਅੰਕ ਵਿੱਚ ਨਹੀਂ ਲਿਖਿਆ ਆ ਬਲਕਿ ਉਹਦੇ ਵਿੱਚ ਸ਼ਬਦਾਂ ਵਿੱਚ ਲਿਖਿਆ ਹੈ ਦੱਦੇ ਨੂੰ ਦਲੈਂਕੜ ਜੱਜੇ ਨੂੰ ਜਾ ਕਰਨਾ ਰਹਾਓ ਦੂਜਾ ਇਸ ਵਾਸਤੇ ਇੱਕ ਰਹਾਓ ਨਹੀਂ ਕਹਿਣਾ ਰਹਾਉ ਕਹਿਣਾ ਉਹ ਜਿਹੜਾ ਏਕਾ ਹੈ ਉਹ ਉਹਨਾਂ ਪੰਕਤੀਆਂ ਦੀ ਗਿਣਤੀ ਹੈ ਨਾ ਕਿ ਉਸ ਰਹਾਉ ਦੀ ਰਹਾਉ ਦਾ ਭਾਵ ਮੈਂ ਅਰਜ ਕਰਦਿਆਂ ਰਹਾਉ ਜਾ ਕੇ ਜਿਹੜਾ ਉਸ ਤੋਂ ਪਹਿਲਾਂ ਦੋ ਤੁਕਾਂ ਜਾਂ ਇੱਕ ਤੁਕਾਂ ਦਿੱਤੀਆਂ ਹੁੰਦੀਆਂ ਨੇ ਉਹ ਸਾਰੇ ਸ਼ਬਦ ਦਾ ਸਾਰ ਹੈ ਇੱਕ ਰਹਾਉ ਦਾ ਮਤਲਬ ਹੈ ਉਹਦਾ ਠਹਿਰਾਓ ਹੈ ਉੱਥੇ ਸਾਸੰਗ ਜੀ ਬਾਕੀਆਂ ਗੱਲਾਂ ਮੈਂ ਪਿਛਲੇ ਸਾਲ ਵੀ ਕੁਝ ਕੀਤੀਆਂ ਸਨ ਟਾਈਮ ਇੰਨਾ ਕੋਈ ਤੁਸੀਂ ਵੀ ਸਵੇਰ ਦੇ ਬੈਠੇ ਹੋ ਮੈਂ ਅਰਜ਼ੀ ਨਹੀਂ ਕਰਾਂਗਾ ਬਾਕੀ ਇਸ ਤੋਂ ਬਾਅਦ ਜੇ ਸੰਗਤ ਕਿਰਪਾ ਕਰੇਗੀ ਕੋਈ ਟਾਈਮ ਮਿਲਿਆ ਸੰਗਤ ਨੇ ਆਗਿਆ ਦਿੱਤੀ ਸਤਿਗੁਰੂ ਜੀ ਨੇ ਤੇ ਇਹਨੂੰ ਛਾਪ ਕੇ ਤੇ ਫਿਰ ਆਪ ਜੀ ਦੇ ਸਾਹਮਣੇ ਆਵੇਗਾ ਹੁਣ ਮੈਂ ਇੰਨੀਆਂ ਹੀ ਅਰਜ਼ਾਂ ਕਰਕੇ ਟਾਈਮ ਇੰਨਾ ਕੋਈ ਸਵੇਰ ਦਾ ਤੁਸੀਂ ਬੈਠੇ ਹੋ ਤੇ ਇਹ ਸਮੇਂ ਨੂੰ ਮੁੱਖ ਰੱਖ ਕੇ ਬਸ ਇੰਨੀਆਂ ਅਰਜ਼ਾਂ ਮੇਰੀਆਂ ਪ੍ਰਵਾਨ ਕਰਨੀਆਂ